ਸ੍ਰੀ ਵਾਹਿਗੁਰੂ ਜੀ ਆ ਚਲ ਗਏ ਉਠਨਾ ਜਪ ਨਿਸੰਭਾ ਸੁਰਿਆਰਾ ਕਰਾ ਤੁਝੇ ਨਾ ਵਿਆਪੀ ਨਾ ਦੁਖ ਮਿਟੇ ਉਪਾਦ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਵੋ ਪਰਮ ਪੈ ਭੂਲੇ ਸਤ ਦਾਰਾ ਸੁਮ ਪੀਤਨ ਗਾਈ ਇਕ ਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਗੁਰੂ ਰਾਮਦਾਸ ਰੱਖੋ ਸ਼ਰਨਾਈ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਸਾ ਮਹਲਾ ਚੌਥਾ ਸੰਤ ਕਰ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਹਰ ਅੰਮ੍ਰਿਤ ਪਿੰਦੇ ਲੈਣਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵਟੀ ਗੇਨਾਇਆ ਕੰਚਨ ਸੋਰਨਾ ਗੁਰਮੁਖ ਰੰਗ ਚਲ ਲਿਆ ਮੇਰਾ ਮਨ ਤਨੋ ਪਿੰਨਾ ਜਨ ਨਾਨਕ ਮੁਸਕ ਚਕੁਲਿਆ ਸਭ ਜਨਮ ਤਨ ਤੰਨਾ ਜਨ ਨਾਨਕ ਮੁਸਕ ਚਕੁਲਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਹਿ ਭੰਗੁਰ ਪ੍ਰਸਾਦ ਹਾਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਉਗਵਹਿ ਸੂਰ ਚੜ੍ਹੇ ਹਜ਼ਾਰ ਇਤੈ ਚੰਨ ਹੁੰਦਿਆ ਗੁਰਬਿੰ ਕੋ ਰੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਵਾੜ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀਏ ਹੈ ਫਲੀਏ ਬਪੜੇ ਹੀ ਤਨ ਵਿੱਚ ਸੁਆ ਪੜੀ ਆਪਣੇ ਆਪ ਸਜੂ ਆਪੀ ਨੇ ਰਚਿਓ ਨਾਉ ਦੇ ਕੁਦਰਤ ਸਜੀਏ ਹਰ ਆਸਣ ਬਿਰਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰਹਿ ਪਸਾਉ ਤੂੰ ਜਨੂ ਸਭ ਸੇ ਦੇ ਲੈ ਸਹਿ ਜਿੰਦ ਕਵਾ ਕਰ ਆਸ ਡਿਠੋ ਜਾਓ ਡਿਠੋ ਜਾਓ ਡਿਠੋ ਜਾਓ ઓડિયા પીને પોકો કહે કસમટ પહોર સિધાયા ઓડિયા પીને આપ સાજ્યો આપ પીને રચ્યો નાવ દુઈ કુદરત સાજીએ કરા સંડિઠો ચાવ દાતા કરતા આપ તો તુજ દેવે કરે પસાવ તું જાણો સબ સહેંદે લેસે જિંદ કવાવ ਕਰਿਆਸਨ ਡਿਠੋ ਚਾਓ ਕਰਿਆਸਨ ਡਿਠੋ ਚਾਓ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਗਾਲੇ ਅਣਗਾ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰਿਆ ਜਨ ਨਾਨਕ ਸਤ ਗੁਰ ਮੇਲ ਹਰ ਜਗ ਜਿਤ ਤਰਿਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲਖ ਕਰੋ ਸੱਚੇ ਸਭ ਸੱਚੇ ਸਭ ਜੂ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਹੈ ਸੋ ਕਛ ਨ ਕਛ ਮਹਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸਤਨਾਮ ਵੱਡੀ ਵਡਿਆਈ ਜਾਣੇ ਚਲਤਾਉ ਵੱਡੀ ਵਡਿਆਈ ਜਾਣੇ ਆਲਾਉ ਵੱਡੀ ਵਡਿਆਈ ਬੁਝੇ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪਿਆ ਨਾਨਕ ਕਾਰਨ ਕਤਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਇ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਪਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਹ ਉਤੇ ਆਖ ਨਾ ਜਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੇ ਪਰਗਾਸ ਪੜੇ ਨਾਨਕ ਜੀ ਉਪਾਇ ਕੈ ਲਿਖ ਨਾਵੇ ਧਰਮ ਬਾਲਵ ਤਸਤੇ ਸਚ ਨਿਬੜੈ ਚੁਣ ਵਕ ਕੱਢੇ ਜਜਮਾਲਿਆ ਥੋਨ ਪਰਨ ਕੁੜਿਆ ਮੋਹ ਦੋ ਦੋਜਕ ਚਲ ਤੇਰੇ ਨਰ ਦਿਸ ਜਨ ਗਏ ਹਾਰ ਗਏ ਸੇ ਠਗਨ ਵਾਲਿਆ ਲਿਖ ਨਾਵੇ ਧਰਮ ਹਲਿਆ ਧਰਮ ਹਲਿਆ ਧਰਮ ਹਾਲਿਆ ਓੜੀ ਨਾਨਕ ਜੀ ਉਪਾਇ ਕੇ ਲਿਖਣਾ ਮੈਂ ਧਰਮ ਬਹਾਲਿਆ ਉਥੇ ਸੱਚੇ ਸੱਚ ਨੇ ਬੜੇ ਚੁਣ ਵਕੜੇ ਮਾਲਿਆ ਥਾਉ ਨਾ ਪਾਇਨ ਕੁੜਿਆਰ ਮੋਹ ਕਾਲੇ ਦੁਜ ਚਾਲਿਆ ਤੇਰੇ ਨਾਇਰ ਤੇ ਸੇ ਜੰਗੇ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਲਿਖਣਾ ਮੈਂ ਧਰਮ ਬਹਾਲਿਆ ਹਮ ਮੂਰਖ ਮੁਗਧ ਸਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੁਰੈ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਸਿਆ ਜਪ ਅਨੰਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗ ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਬਣਾ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸਾਰ ਕੁਦਰਤ ਲਿਆ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਜ਼ੀਆਂ ਕੁਦਰਤ ਮਾਨ ਬਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਕਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮ ਅੰਦਰ ਵੇਖੇ ਵਰਤੇ ਤਾ ਕੋ ਤਾ ਕੋੜੀ ਆਪਣੇ ਭੋਗ ਭੋਗ ਕੇ ਹੋਏ ਪਸਮੜ ਔਰ ਸਿਧਾਇਆ ਵਡਾ ਹੋਆ ਦਾ ਕਲ ਸੰਗਲ ਹੱਥ ਚਲਾਇਆ ਕਰਨ ਕੀ ਤਵਚੀਏ ਪਹਿਲੇ ਕਾ ਕਰ ਸਮਝਾਇਆ ਤੋ ਲੋਇ ਪੰਜੀ ਹੁਣ ਸੁਣੀਏ ਕਿਆ ਦੁਆਇਆ ਮਨ ਅੰਦਰ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ ਉੜਿਆ ਪਿਨ ਪੋਕ ਪੋਕੈ ਪਸਮੜ ਪਹਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕਾ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਉਂਦੀ ਹੁਣ ਸੁਣਿਆ ਕਿਆ ਰੁਆਇਆ ਮਨਨ ਜਨਮ ਗਵਾਇਆ ਮਨਨ ਜਨਮ ਗਵਾਇਆ ਦੀਨ ਦਇਆਲ ਸੁਨ ਬੇਨਤੀ ਹਰ ਪ੍ਰਭ ਹਰ ਲਾਇਆ ਰਾਮ ਰਾਜੇ ਹਉ ਮੰਗੂ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸਲ ਹਰ ਦਿਲ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਵਾਹਿਗੁਰੂ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਹੈ ਸਦਵਾ ਪੈ ਵਿੱਚ ਲੈ ਲਖ ਦਰਿਆ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਪਾ ਪੈ ਵਿੱਚ ਚੰਦ ਫਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅਨੰਤ ਪੈ ਵਿੱਚ ਸਿੱਧ ਬੁਰ ਸੁਰਨਾਥ ਪੈ ਵਿੱਚ ਆਲਣ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਉ ਲਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇ ਰਾਮ ਰਵਾਰ ਕੇਤੀਆਂ ਕਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜਮੜ ਪੂਰੇ ਤਾ ਬਾਜ਼ਾਰੀ ਬਾਜ਼ਾਰ ਮੇ ਆਏ ਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਸਾਰ ਗਿਆਨ ਨਾ ਗਲੀ ਢੁੰਡੀਐ ਕਤਨਾ ਕਰਨਾਸਾ ਕਰਮ ਮਿਲੇ ਤਾਂ ਪਾਈਐ ਹੋਰ ਹਕਮਤ ਹੁਕਮ ਕੁਵਾਰ ਪੜੀ ਨਦਰ ਕਰੇ ਜੇ ਆਪਣੀ ਆਨਦਰੀ ਸਤਗੁਰ ਪਾਏ ਜੋ ਬਗਦਾ ਕਰਮਿਆ ਤਾਂ ਸਤਗੁਰ ਸ਼ਬਦ ਸੁਣਾ ਸਤਿਗੁਰ ਦੇਵਨ ਹੱਥ ਕੋਲ ਸਭ ਸੁਣਿਓ ਲੋਕ ਸੁਭਾ ਸਤਿਗੁਰ ਮਿਲੇ ਸਤ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ ਥੋੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ ਇਹ ਜੀਵ ਬੋਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ ਤਤ ਨਾ ਜਾਈ ਹਰ ਕਾ ਬਿਨੂ ਨਾ ਨਿਰੋਭ ਮੇਰੇ ਭਾ ਹਰ ਕਾ ਬਿਨੂ ਨਾ ਜਾਈ ਹਰ ਕਾ ਮਿਲੂ ਨਾ ਮਿਲੂ ਮੇਰੇ ਭਾਈ ਹਰ ਕਾ ਮਿਲੂ ਨਾ ਕਾਰ ਮਟਕੀ ਮਨ ਵਾਏ ਨਿਰੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਤਨ ਕਰ ਮਟ की मन महे बिलो इस मटकी में शब्द संजो हर का बिलो ना मनुका विचारा गुर प्रसाद पावे अमृत तारा सहज बिलोवो सहज बिलोवो जैसे तत्ना जारी हर का ਕਦਰ ਕਰੇ ਜੇ ਮੀਰਾ RAM ਨਾਮ ਲਗ ਉਤਰੇ ਤੀਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ RAM ਨਾਮ ਲਾਗ ਉਤਰੇ ਤੀਰਾ ਸਹਿਜ ਬਿਲੋ ਸਹਿਜ ਬਿਲੋ ਜੈਸੇ ਤਤ ਨਾ ਜਾਈ ਹਰ ਕਾ ਬਿਲੋ ਤਤ ਨਾ ਦਾਰੀ ਮੇਰਾ ਮਨ ਤਨ ਵੇਤਾ ਗੁਰ ਭਾਗਵਤੇ ਹਰ ਪਾਇਆ ਨਾਨਕ ਰਸ ਤੁਧਾ ਸ਼ਲੋਕ ਮਹਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿੱਚ ਹੋਣੇ ਖਾਇ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚਿੱਲੇ ਨਚਨ ਗੁਰ ਪੈਰ ਹਿਲਾਇਨ ਫਿਰਨ ਸਿਰ ਉਡੂ ਰਵ ਚਟੇ ਪਾਇ ਵਿਖੇ ਲੋਗ ਵਿਖੇ ਲੋਗ ਵਸੇ ਘਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸਿਤਾਰਾ ਜੀ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਕਾ ਕੀ ਗਾ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨਛਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਖੋਲੂ ਚਰਖਾ ਚੱਕੀ ਚੱਕ ਖਲਵਾ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦੀਆਂ ਲੈਣ ਨਾਸਾ ਸੁਏ ਚੜ ਪਈਐ ਜਨ ਨਾਨਕ ਪਾਉਂਦੇ ਐ ਗਣਤ ਨਾਮ ਬੰਧਨ ਬੰਦ ਪਵਾਏ ਸੋਏ ਪਇਆ ਕਿਰਤਨ ਨਚੈ ਸਭ ਕੋਇ ਨਾਚ ਨਾਚ ਹੱਸੇ ਚਲੇ ਸੇ ਰੋਏ ਉਡਨਾ ਜਲ ਸਿਧ ਨਾ ਹੋ ਨਚਨ ਕੁਦਰ ਮਨ ਕਾ ਚਾਓ ਨਾਨਕ ਜਨ ਮਨ ਪਾਉ ਤੇ ਨਾ ਮਨ ਪਾਉ ਕੋੜੀ ਨਾ ਉਤਰਨ ਹੰਕਾਰ ਹੈ ਨਾ ਲੈ ਨਰਕ ਨ ਜਾਈਏ ਜਿਉ ਬਿਨ ਸੁਖ ਸਦਾ ਦੇਖਾ ਚੈ ਆਖ ਗਵਾਈਏ ਤੇ ਲੁੜੇ ਚੰਗਾ ਆਪਣਾ ਕਰ ਕੁੰਨੂ ਨੀਚ ਸਦਾਈਏ ਜੇ ਜ਼ਰਵਾਣਾ ਪਰ ਜਰ ਵੇਸ ਕਰੇ ਦੀ ਆਈਏ ਹੋ ਰਹਿਣਾ ਪਰਿਏ ਪਾਈਏ ਪਰਿਏ ਪਾਈਏ ਪਰਿਏ ਪਾਈਏ ਔੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਅਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ ਕੋ ਰਹਿਣ ਭਰੀਏ ਪਾਈਏ ਕੋ ਰਹਿਣ ਭਰੀਏ ਪਾਈਏ ਪੰਥ ਦਸਾਵਾ ਨਿਤ ਖੜੀ ਮਨ ਜੋਬਨ ਵਾਲੀ RAM ਰਾਜੇ ਹਰ ਹਰ ਨਾਮ ਚਿਤਾਏ ਗੁਰਨ ਹਰ ਮਾਰਗ ਚਾਲੀ ਮੇਰੇ ਮਨ ਤਨ ਨਾਮ ਆਧਾਰ ਹੈ ਓ ਜਾਨੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਨੀ ਜਨ ਨਾਨਕ ਸਤਿਗੁਰ ਨਾਨਕ ਸਤਿਗੁਰ ਜਨ ਨਾਨਕ ਸਤਿਗੁਰ ਮੇਲ ਹਰ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾ ਹਿੰਦੂ ਸਾਲਾ ਹੈ ਸਾਲਾ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਹਰ ਚਾਤੂ ਜਾਗਰਵਾਸ ਬਹਿਕਾਰ ਜੋਗੀ ਸੁਮ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾ ਸਤੀਆਂ ਮਨ ਸੰਤੋਖ ਉਪਜੇ ਦੇਣੇ ਕਹਿ ਵਿਚਾਰ ਦੇ ਦੇ ਮੰਗੇ ਸਹਿ ਸਗੁਣਾ ਸੋ ਕਰੇ ਸੰਸਾਰ ਚੋਰਾ ਜਾਰਾਂ ਤੇ ਕੂੜਿਆਰਾਂ ਖਰਬਾ ਵੇਕਾਰ ਇੱਕ ਹੁੰਦਾ ਖਾਏ ਚਲੇ ਇਥਾ ਉਤਨਾ ਪੇਕਾਈ ਕਾ ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਾਰ ਓਏ ਜਾ ਖਿਸ ਤੂੰ ਹੈ ਜਾਣੇ ਤਨਾ ਫੇ ਤੇਰੀ ਸਾ ਨਾਲ ਭਗਤਾਂ ਪੁਖਸਲਾ ਸਚ ਨਾਮ ਅਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪੇ ਕੁਮਿਆ ਘੜ ਭਾਂਡੇ ਟਕੀਆਂ ਜਲ ਜ਼ਿਕਰੇ ਪੁਕਾਰ ਜਲ ਜਲ ਰੋਵੇ ਬਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ ਔੜ ਬਿਨ ਸਤਗੁਰ ਕਿਨੇ ਨ ਪਾਇਓ ਬਿਨ ਸਤਗੁਰ ਕਿਨੇ ਨ ਪਾਇ ਸਤਗੁਰ ਵਿੱਚ ਆਪ ਰਖਿਆ ਹਰ ਸੁਖਤ ਮੁਖ ਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਅਨ ਪਾਣੀ ਤੋੜਾ ਖਾਇਆ ਤੂੰ ਬਖਸ਼ਿਸੀ ਅਗਲਾ ਨਿਤ ਦੇਵ ਹੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ ਔੜੀ ਬਿਨ ਸਤਗੁਰ ਕਿਨੇ ਨ ਪਾਇਓ ਬਿਨ ਸਤਗੁਰ ਕਿਨੇ ਨ ਪਾਇਆ ਸਤਗੁਰ ਵਿੱਚ ਆਪ ਰੱਖਿਓ ਨ ਕਰ ਪ੍ਰਗਟਾਕ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ उत्तम यह विचार है जिन सच्चे स्यों चितलाया जग जीवन दाता पाया जग जीवन दाता पाया <clears throat> गुरु को प्यारे आए मिल मैं भी सुनने राम राजे मेरा मन तन बहुत फेरा गया हर नैन रस पिन्ने मैं हर पग प्यारा दस गुरु ਮਿਲ ਵਰ ਮਨ ਮੁੰਨੇ ਹਉ ਕਾਰੇ ਨਾਮ ਨਾਨਕ ਹਰ ਕਮੇ ਹਰ ਕਮੇ ਹਰ ਕਮੇ ਸ਼ਲੋਕ ਮਹੱਲਾ ਪਹਿਲਾ ਹਮ ਵਿੱਚ ਆਇਆ ਹਉ ਵਿੱਚ ਗਿਆ ਹਮ ਚ ਜੰਮਿਆ ਹਮ ਚ ਮੂਆ ਹਉਮ ਚ ਦਿੱਤਾ ਹਉਮ ਚ ਲਿਆ ਹਉਮ ਚ ਖਟਿਆ ਹਉਮ ਚ ਗਿਆ ਹਉਮ ਚ ਸੱਚਿਆਰ ਕੂੜਿਆਰ ਹਉਮ ਚ ਪਾਪੁਨ ਵਿਚਾਰ ਹਉਮ ਚ ਨਰਕ ਸੁਰਗ ਅਵਤਾਰ ਹਉਮ ਚ ਹੱਸੇ ਹਉਮ ਚ ਰੋਵੇ ਹਉਮ ਚ ਭਰੀਐ ਹਉਮ ਚ ਧੋਵੇ ਹਉਮ ਚ ਜਾਤੀ ਜਿਨ ਸਿਖੋਵੇ ਹਉਮ ਚ ਮੂਰਖ ਹਉਮ ਚ ਸਿਆਣਾ ਮੁਖ ਮੁਕਤ ਕੀ ਸਾਰ ਨਾ ਜਾਣਾ ਹਉਮੈ ਬੁਝੇ ਤਾਂ ਦਰਸੂ ਜੇ ਗਿਆਨ ਹੋਣਾ ਕਤ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜੇ ਖੈ ਤੇ ਹਵੇਖ ਮਹਲਾ ਦੂਜਾ ਹਮੇ ਹਜ਼ਾਤ ਹੈ ਹਮੇ ਕਰਮ ਕਮਾਏ ਹਮੇ ਵੰਦਨਾ ਫਿਰ ਫਿਰ ਜੁਨੀ ਪਾ ਹਮੇ ਕਿਥੋਂ ਪੁਜੈ ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਇਹੋ ਜਾਏ ਹਉ ਮੈਂ ਹੁਕਮੈ ਪੈ ਕਿਰਤ ਪਿਰਾਏ ਹਉ ਮੈਂ ਦੀਰਗ ਰੋਗ ਹੈ दारू ਪੀ ਸਮਾਜ कृपा कृपा करे जे अपनी ता गुर का शब्द कमाल नानक कहे सुनो जनो एक संजम दुख जाए पड़ से किसी तो की जिन सचो सच वरताया जिस तुम्हें तिस मिले सच ता तिन्नी सच कमाया सब तुम मिले सच पाया जिनके हृदय सच वसाया मुझ सच न जाननी मन मुखी जन्म गवाया बच दुनिया काहे आया काहे आया काहे आया ਪੌੜੀ ਸੇਵ ਕੀਤੀ ਸੰਤੋਖੀ ਜਨ ਸਤੋ ਸਤ ਧਿਆਇਆ ਉਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵੈ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਕੰਨੀ ਦੇ ਗੁਰੀ ਅੰਮ੍ਰਿਤ ਗੁਰ ਕੇ RAM ਰਾਜੇ ਜਿੰਨਾ ਗੁਰਬਾਣੀ ਮਨ ਪਈਆ ਅੰਮ੍ਰਿਤ ਛਕ ਸਕੇ ਗੁਰ ਟੁੱਟੇ ਹਰ ਪਾਇਆ ਚੁਕੇ ਥਕ ਤਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕ ਹਰ ਇੱਕ ਹਰ ਇੱਕ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀ ਪਾਲੋਆ ਮੰਡਲਾ ਖੰਡਾ ਪੰਡਾ ਅੰਡਿਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤਿ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਤ ਤਿਸ ਤਿਸ ਦੀ ਬਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ ਲਖ ਨਿਕੀਆਂ ਸੰਗਿਆਈਆਂ ਲਖ ਬੰਨਾ ਪ੍ਰਵਾਣ ਲਖ ਤਪੀ ਪ੍ਰਤੀਰਥਾਂ ਸਹਿ ਜੋਗ ਬੇਬਾਨ ਲਖ ਸੁਰਤੀ ਲਖ ਗਿਆਨ ਧਿਆਨ ਪੜਿਏ ਪਾਠ ਪੁਰਾਣ ਜਨ ਕਰਤੇ ਕਰਨਾ ਕੀ ਲਿਖਿਆ ਆਵਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੜੀ ਸੱਚਾ ਸਹਿਬ ਇਕ ਤੂੰ ਜਿਨ ਸੱਚੋ ਸਚ ਵਰਤਾਇਆ ਜਿਸ ਵਿਤ ਸਿਮਰੇ ਸਚ ਤਾ ਤਿੰਨੀ ਸਚ ਕਮਾਇ ਸਤਿਗੁਰ ਮਿਲੇ ਸਚ ਪਾਇਆ ਜਿਨ ਕੈ ਹਿਰਦੈ ਸਚ ਵਸਾਇਆ ਮੁਰ ਸਚ ਨ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ ਔੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਅਗੇ ਸੁਖ ਮੇਰੇ ਮੀਤਾ ਗਏ ਸੁਖ ਮੇਰੇ ਮੀਤਾ ਕਾਸ਼ੇ ਆਨੰਦ ਤਬ ਪੀਤਾ ਰੱਖ ਮੇਰੇ ਮੀਤਾ ਕਾਸ਼ੇ ਅਨੰਦ ਪ੍ਰਭ ਕੀਤਾ ਕਾਸ਼ੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤ ਹੋ ਨਾਹੀ ਫਿਰ ਦੌਲਤ ਕਤ ਹੋ ਨਾਹੀ ਆਗੇ ਸੁਖ ਮੇਰੇ ਮੀਤਾ ਆਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ अनंत प्रभु के ਸੱਚੇ ਸਾਹਿਬ ਸੋ ਮਨ ਮੰਨਿਆ ਸੱਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਤਨਿਆ ਹਰ ਸਰਬ ਨਿਰੰਤਰ ਜਨਿਆ ਸੱਚ ਸਾਹਿਬ ਸੂ ਮਨ ਮੰਨਿਆ ਸੱਚ ਸਾਹਿਬ ਸੂ ਮਨ ਮੰਨਿਆ ਹਰ ਸਰਬ ਨਿਰੰਤਰ ਜਨਿਆ ਹਰ ਸਰਬ ਨਿਰੰਤਰ ਜਨਿਆ ਆਗੇ ਸੁਖ ਮੇਰੇ ਮੀਤਾ ਲਾਗੇ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਾਸ਼ੇ ਆਨੰਦ ਪ੍ਰਭ ਕੀਤਾ तेरे दयाला सब जी तेरे दयाला अपने भगत कने प्रतिपाला अपने भगत करे प्रतिपाला ਸਬਜ਼ੀ ਤੇਰੇ ਦਿਆਲਾ ਸਬਜ਼ੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਆਪਣੇ ਭਗਤ ਕਰੇ ਪ੍ਰਤਪਾਲਾ ਆ ਗਏ ਸੁਖ ਮੇਰੇ ਮੀਤਾ ਆਗੇ ਸੁਖ ਮੇਰੇ ਮੀਤਾ ਪਾਸੇ ਆਨੰਦ ਪ੍ਰਭ ਕੀਤਾ ਪਾਸੇ ਆਨੰਦ ਪ੍ਰਭ ਕੀਤਾ ਪਾਸੇ ਆਨੰਦ ਪ੍ਰਭ ਕੀਤਾ ਪਾਸੇ ਆਨੰਦ ਪ੍ਰਭ ਕੀਤਾ ਅਚਰਜ ਤੇਰੀ ਵਡਿਆਈ ਅਚਰਜ ਤੇਰੀ ਵਡਿਆਈ ਨਿਤ ਮਾਨਕ ਨਾਮ ਤਿਆਰੀ ਨਿਤ ਨਾਨਕ ਨਾਮ ਧਿਆਈ ਅਚਰਜ ਤੇਰੀ ਵਟਿਆਈ ਅਚਰਜ ਤੇਰੀ ਵਟਿਆਈ ਨਿਤ ਨਾਨਕ ਨਾਮ ਤੇ ਆਈ ਨਿਤ ਨਾਨਕ ਨਾਮ ਤੇ ਆਈ ਆਗੇ ਮੇਰੇ ਮੀਤਾ ਹੈ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਪਾਸ਼ੇ ਆਨੰਦ ਪਰਮੇਸ਼ਰ ਬਣਤ ਬਣਾਈ ਪਰਮੇਸ਼ਰ ਬਣਤ ਬਣਾਈ ਪਰਮੇਸ਼ਰ ਬਣਤ ਬਣਾਈ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੁਨਾਹੀ ਫਿਰ ਡੋਲਤ ਕਤ ਹੁਨਾਹੀ ਆਕੇ ਸੁਖ ਮੇਰੇ ਮੀਤਾ ਆ ਗਏ ਸੁਖ ਮੇਰੇ ਮੀਤਾ ਪਾਸੇ ਆਨੰਦ ਪ੍ਰਭ ਕੀਤਾ ਪਾਸੇ ਆਨੰਦ ਪ੍ਰਭ ਕੀਤਾ ਪਾਸੇ ਆਨੰਦ ਪ੍ਰਭ ਕੀਤਾ ਪਾਸਾ ਮਹਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤ ਗੁਰ ਪਾਸੇ ਰਾਮ ਰਾਜੇ ਗੁਰ ਸਤ ਗੁਰ ਸਤ ਸ਼ਾਮ ਹੈ ਗੁਰ ਸਤ ਗੁਰ ਸੱਚਾ ਸ਼ਾਮ ਹੈ ਸਿੱਖ ਦੇ ਹਰ ਰਾਸੇ ਧਨ ਤਨ ਵਣ ਜਾਰਾ ਵਣ ਹੈ ਜਾਹੋ ਸ਼ਬਾਸ ਜਨ ਨਾਨਕ ਗੁਰ ਪਾਇਆ ਜਨ ਨਾਨਕ ਗੁਰ ਨੀ ਪਾਇਆ ਜਨ ਭੁਰ ਲਿਖਤ ਲਿਲਾਟ ਲਿਖਾਸ ਨਾਨਕ ਗੁਰ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜਿੱਤੇ ਵਰਸ ਵਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੇ ਅਰਜਾ ਪੜੀਏ ਜਿੱਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਹ ਮਹਲਾ ਪਹਿਲਾ ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੂੰ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦਿਆ ਸੋਵੇ ਜੀ ਆਪਣਾ ਕੀਆ ਅਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਨਸ ਕਹਿਰੇ ਮੂਨ ਵਿਗੂਤਾ ਕਿਉ ਜਾਗੇ ਗੁਰਗਨ ਸੁਤਾ ਵਾ ਪਗ ਪਿਤਾ ਆਪਣਾ ਕੀ ਅਕਮਣਾਲ ਮਲਖਾਈ ਖਾਈ ਪਾਈ ਮੂਰਖ ਅੰਧੇ ਪਤਕਵਾ ਵਿਣ ਨਾਵੇ ਕਿਛ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆ ਸੰਦੇਸ਼ ਦੇਨੇ ਕੇਵਲ ਹਮੇ ਸ਼ਬਦ ਜਲਾਏ ਪੜ ਭਗਤ ਰੇ ਮਨ ਭਾਉਂਦੇ ਦਰ ਸੁਣ ਕੀਰਤ ਗਾਉਂਦੇ ਨਾਨਕ ਧਰਮ ਬਾਹਰੇ ਦਰ ਟੋਲਾ ਲਹਿਣੀ ਥਾਂਦੇ ਤੂੰ ਉਜੜ ਆਪਣਾ ਅਣ ਹੁੰਦਾ ਆਪ ਗਣਾਏ ਦੇ ਹੋ ਬੜੀ ਕਨਿਜ ਦਾ ਹੋਰ ਤੂੰ ਜਾਤ ਸਬੰਦੇ ਤਿਨ ਮੰਗਾ ਜਿਤ ਜੇਤੇ ਤੇ ਤੁਝੇ ਤੇ ਆਂਦੇ ਤੁਝੇ ਤੇ ਆਂਦੇ ਪੌੜੀ ਭਗਤ ਤੇਰੇ ਮਨ ਪਾਵਦੇ ਦਰਸੁਹਨ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਾ ਟੋਨਾ ਲਹਿਣੀ ਤਾਂ ਦੇ ਇੱਕ ਮੂਲਾ ਬੁੱਝਣ ਆਪਣਾ ਅਣਹੋਂਦਾ ਆਪ ਗਣਾਇੰਦੇ ਹਾਂ ਟਾਡੀ ਨੀ ਜਾ ਤੁਰ ਤੁਮ ਜਾ ਸਦਾਇੰਦੇ ਤਿੰਨ ਮੰਗਾ ਜੇ ਤੁਝੇ ਧਿਆਇੰਦੇ ਤਿੰਨ ਮੰਗਾ ਜੇ ਤੁਝੇ ਧਿਆਇੰਦੇ ਸਚ ਸਾਹੂ ਹਮਾਰਾ ਤੂੰ ਕਰਨੀ सच साहु हमारा तू धनी सब जगत वणजारा राम राजे सब पांडे तुझे साचिया ਪਾਂਡੇ ਤੁਤੇ ਸਾਚਿਆ ਵਿੱਚ ਵਸਤ ਹਰ ਥਾਰਾ ਜੋ ਪਾਵੇ ਭੰਡ ਵਿੱਚ ਵਸਤੂ ਸਾ ਜੋ ਪਾਵੇ ਭੰਡ ਵਿੱਚ ਵਸਤੂ ਸਾ ਕਿਆ ਕੋਈ ਕਰੇ ਵਿਚਾਰਾ ਜਨ ਕੋ ਹਰ ਬਸਿਆ धन नानक को हर बख्शिया हर भगत भंडारा धन नानक को हर धन नानक को हर धन नानक को हर बख्शिया श्लोक महला पहला ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾ ਕਿਉ ਕੂੜ ਡੋਬੇ ਪੂ ਨਾਨਕ ਵਖਣ ਬੇਨਤੀ ਤੁਦ ਬਾਜ ਕੁੜ ਕੁੜ ਮਹਲਾ ਪਹਿਲਾ ਸੱਚ ਤਾ ਪਰ ਜਾਣੀਏ ਦਰ ਦੇ ਸੱਚਾ ਹੋਏ ਗੁਰ ਕੀ ਮਨ ਤੇਰੇ ਤਨ ਕਰੇ ਹੱਛਾ ਤੋਏ ਸੱਚ ਤਾ ਪਰ ਜਾਣੀਏ ਦਾ ਸੱਚ ਤੇਰੇ ਪਿਆਰ ਨਾਮ ਸੁਣ ਮਨ ਰਹਿਸੀਏ ਪਾਏ ਮੁਖ ਦੁਆ ਸੱਚ ਤਾਂ ਪਰ ਜਾਣੀਏ ਜੋ ਦੁਗਤ ਜਾਣੇ ਜੀਓ ਅਰਥ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜੋ ਸਿੱਖ ਸੱਚੀ ਲੈ ਸੱਚ ਤੋਂ ਕਰ ਜਾਣੀਏ ਦਇਆ ਤੁਮ ਤੀਰਥ ਕਰ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਭਨਾ ਵੇਦਾਰ ਪਾਪ ਕਟੈ ਧੋਏ ਨਾਨਕ ਵਖਾਰੇ ਬੇਨਤੀ ਜਿਨ ਸੱਚ ਪੱਲੇ ਹੋਏ ਪੜਦਾਨ ਮਹਿੰਦਾ ਤਲੇ ਕਾ ਜੇ ਮਿਲੇ ਤਮਸਤਕ ਲਈਏ ਕੂੜਾ ਲਾਲਚ ਛਟਿਏ ਹੋਏ ਇੱਕ ਮਨ ਰਤ ਤੇ ਆਈਏ ਫਲ ਤੇਰੇ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਕਿਨਾ ਦੇ ਪਾਈਏ ਮਥੂੜੀ ਸੇਵਕ ਗਵਾਈਏ ਸੇਵਕ ਗਵਾਈਏ ਸੇਵਕ ਗਵਾਈਏ ਥੋੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਮਸਤਕ ਲਾਈਏ ਕੂੜਾ ਲਾਲ ਛੱਡਿਏ ਹੋ ਇੱਕ ਮਨ ਅਲਗ ਤੇ ਆਈਏ ਫਲ ਤੇ ਵੇਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ ਜਿਉ ਪਾਵੇ ਹਮ ਕਿਆ ਗੁਣ ਤੇਰੇ ਬਿਤਰੇ ਸੋਮੀ ਤੂੰ ਅਪਰ ਅਪਾਰੋ RAM ਰਾਜੇ ਹਰ ਨਾਮ ਸਲਾਹ ਹੈ ਦਿਨ ਸੁਰਾ ਹਰਿਹਾ ਆਸ ਅਧਾਰੋ ਹਮ ਮੂਰਖ ਕਿਸ਼ੂ ਜਾਣਦਾ ਕਿਉ ਪਾਵੇ ਪਾਰੂ ਜਨ ਹਰ ਦਾਸ ਹੈ ਹਰ ਦਾਸ ਪਨਹਾਰੋ ਵਾਹਿਗੁਰੂ ਸ਼ਲੋਕ ਮਹੱਲਾ ਪਹਿਲਾ ਸਚ ਕਾਲ ਕੂੜ ਵਰਤਿਆ ਕਲ ਕਲਖ ਬੇਤਾਲ ਬਿਓ ਬੀਜ ਪਤ ਲੈ ਗਏ ਅਬ ਕਿਉਂ ਯੁਗ ਵੈਦਾਨ ਜੇਕ ਹੋਏ ਤਾਂ ਯੁਗ ਵੈ ਰੁਤੀ ਹੂੰ ਰੁਤ ਹੋਏ ਨਾਨਕ ਹੈ ਬਹਰਾ ਕੋਰੇ ਰੰਗ ਨ ਸੋਏ ਪੈਵ ਚ ਖੁੰਬ ਚੜਾਈਏ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰੱਪੇ ਹੂੜੇ ਸੋਏ ਨਾ ਕੋਈ ਮਹੱਲਾ ਪਹਿਲਾ ਲਬ ਪਾਪ ਰਾਜਾ ਮਹਿਤਾ ਕੂੜ ਹੋਆ ਸਕਦਾ ਕਾਮ ਨੇਮ ਸਤ ਪੁੱਛੀਏ ਵੇ ਬੇਕਰੀ ਵਿਸਾ ਅੰਧੇਰੇ ਯਤ ਗਿਆਨ ਮੇ ਹੋਣੀ ਪਾਏ ਪ੍ਰੇਮ ਰਦਾ ਗਿਆਨੀ ਨੱਚੇ ਵਾਜੇ ਵਵੇ ਗਏ ਰੇ ਸਿੰਘਾ ਉੱਚੇ ਕੁਕੇ ਵਦਾ ਗਾਵੇ जोदा का विचार मूर्ख पंडित हिकमत हुज्जत संजय कर में संजय तरे प्यार तर में धर्म करे गवावे मंगे मोख द्वार जति सदावे जुगत ना जति सदावे जुगत ना जाने छठ पे करबार ਸਭ ਕੋ ਪੂਰਾ ਆਪੇ ਹੋਵੇ ਘਟ ਕੋਈ ਆਖੇ ਪਤ ਪਰਵਣ ਪਿਛੇ ਪਈ ਗਏ ਹਾਂ ਨਾਨਕ ਤੁਲਿਆਂ ਦਾ ਪੇ ਮਹੱਲਾ ਪਹਿਲਾ ਬਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋ ਸਭਨੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਜਿਨ ਕੀ ਲੇਖੈ ਪਤ ਪਵੇ ਚੰਗੇ ਸੇ ਕੇ ਫੜ ਦੁਰ ਕਰਮ ਜਨਾ ਤੁਧ ਪਾਇਆ ਤਾਤਨੀ ਕਸਮ ਤੇ ਆਇ ਨ ਜੰਤ ਕ੍ਰਿਸ਼ਨਾ ਤੁਧ ਵੇਖੀ ਜਗਤ ਪਾਇਆ ਇੱਕ ਮਨ ਤੁ ਲੈ ਇੱਕ ਆਪੂ ਸੁਖ ਪਵਾਇਆ ਪਤ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਜੇ ਹੀ ਸੱਚ ਸਮਾਇਆ ਸੱਚ ਸਮਾਇਆ ਸੱਚ ਸਮਾਇਆ ਔੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਐਨਾ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਪਾਇਆ ਇਕ ਨਾਨੋ ਤੁ ਮੇ ਲੈ ਕਾਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਦਾ ਬੁਝਾਇਆ ਸਹਜੇ ਸਸਮਾਇਆ ਸਹਜੇ ਸਸਮਾਇਆ ਜਿਉ ਪਾਵੇ ਤਿਉ ਰਖ ਲੈ ਹਮਸ਼ਨ ਪ੍ਰਭ ਆਏ RAM ਰਾਜੇ ਵਿਗਾੜੇ ਦਿਨ ਸਰਾ ਹਰ ਲਾਜ ਰਖਾਈ ਹਮ ਬਾਰਕ ਤੂੰ ਗੁਰ ਪਿਤਾਵੇ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕੰਡਿਆ ਹਰ ਪੈਜ ਰਖਾਏ ਸ਼ਲੋਕ ਮਹੱਲਾ ਪਹਿਲਾ ਦੁਖ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਥਾ ਕਰਨਾ ਮੈਂ ਨਹੀਂ ਜਾਹ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ जात में है जोत जोत में है जाता अगल कला भरपूर रहया तू सच्चा साहिब सिफत सवाले ओ जिनकी ती सो पार पया कौ नानक करते किया बात कहो नानक करते किया बात जो किश करना सुकर रहे महला दूजा ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ खत्री शब्दं सूर शब्दं शूद्र शब्दं प्राकृत है सर्व शब्दं एक शब्दं जेको जाने पेयो नानक ताका दास है सुई निरंजन देव महला दूजा एक कृष्ण सर्व ਦੇਵ ਦੇਵਾਤ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੇ ਪਿਉ ਨਾਨਕ ਤਾਂ ਕਾ ਦਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਹੈ ਗੁਰ ਬਿਨ ਗਿਆਨ ਨ ਹੋਏ ਪੜਿ ਪੜਿਆ ਹੋਵੇ ਤਾ ਉਮੀ ਸਾਧ ਸਾਧਨ ਮਰੀਏ ਜਿਹ ਕਲ ਕਰਨਾ ਤੇਵੇ ਹੋ ਨਾਉ ਪਚਾਰਿਐ ਸਿਕਲ ਖੇਡਿਐ ਜਿਤ ਦਰ ਗਏ ਗਿਆ ਹਰਿਐ ਪੜਿਆ ਤੰਨਾ ਵਿਚਾਰ ਅੱਗੇ ਵਿਚਾਰਿਐ ਮੈਂ ਚੱਲੇ ਸੁਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ ਔੜੀ ਪੜਿਆ ਹੋਵੇ ਗੁਨੇਗਾਰ ਤਉ ਮੇ ਸਾਧ ਨਾ ਮਾਰੀਏ ਜੇਹਾ ਕਾਲੇ ਕਲ ਨਾ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਗਏ ਗਿਆ ਹਾਰੀਏ ਪੜਿਆ ਤੇ ਉਮੇ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਤਿਸ ਗੁਰ ਕੋ ਸਿਮਰੋ ਸਾਸ ਸਾਸ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਹ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਆਤਮ ਜਨ ਕਰੋ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਉ ਮੈਂ ਮਲ ਹਰੋ जुल्म की हमें मल हरो तिस गुर को तुलावो पका तिस गुर को तुलावो पका मागन ते ਹੱਥ ਤੇ ਰੱਖਾ ਮਹਾ ਅਗਨ ਤੇ ਹੱਥ ਤੇ ਰੱਖਾ ਤਿਸ ਗੁਰ ਕੈ ਗ੍ਰਹਿ ਟੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ रस गुर के ग्रह वो पानी जिस गुर तेरे अकल गत जानी ਇਸ ਗੁਰ ਕੇ ਬਹਿਤੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੋ ਕੋ ਦੀਨਾ ਜਿਉ ਜਿਨ ਗੁਰਮੋ ਕੋ ਦੀਨਾ ਜਿਉ ਆਪਣਾ ਦਾਸਰਾ ਆਪੇ ਮੁੱਲ ਲਿਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ सदा सदा तिस गुर को करी नमस्कार आपे लायो अपना प्यार सदा सदा तिस गुर को करी नमस्कार कल कलेश पै प्रमद कुला था कहु नानक मेरा गुर समराथा कल कलेश पै प्रम दुखला था ਕਹੁ ਨਾਨਕ ਮੇਰਾ ਗੁਰ ਸਮਰਾਥਾ ਕਹੁ ਨਾਨਕ ਮੇਰਾ ਗੁਰ ਸਮਰਾਥਾ ਕਹੁ ਨਾਨਕ ਮੇਰਾ ਗੁਰ ਸਮਰਾਥਾ ਗੁਰ ਕਾ ਦਰਸ਼ਨ ਦੇਖ ਦੇ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੇ ਚਰਨ ਤੋਏ ਤੋਏ ਪੀ ਗੁਰ ਕਾ ਦਰਸ਼ਨ ਦੇਖਦੇ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਇਸ ਗੁਰ ਕੋ ਸਿਮਰੋ ਸਾਸ ਸਾਸ ਇਸ ਗੁਰ ਕੋ ਸਿਮਰੋ ਸਾਸ ਸਾਸ ਇਸ ਗੁਰ ਕੋ ਸਿਮਰੋ ਸਾਸ ਸਾਸ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤਿਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਗੁਰ ਮੇਰੇ ਪ੍ਰਾਣ ਸਤਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤਗੁਰ ਮੇਰੀ ਰਾਸ ਗੁਰ ਕਾ ਦਰਸ਼ਨ ਤੇ ਜੀਵਾ ਗੁਰ ਕਾ ਦਰਸ਼ਨ ਤੇ ਜੀਵਾ ਗੁਰ ਕਾ ਦਰਸ਼ਨ ਤੇ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ का दर्शन देख देख जीवा गुर का दर्शन देख देख कल कलेश है प्रमुख कुलाता ਕਾਲਾ ਨੇ ਸੀ ਤੈ ਬ੍ਰਹਮ ਦੁਖਲਾ ਕਹੂ ਨਾਨਕ ਮੇਰਾ ਗੁਰ ਸਮਰਾਤਾ ਕਹੁ ਨਾਨਕ ਮੇਰਾ ਗੁਰ ਸਮਰਾਤਾ ਕਹੁ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਈਏ ਮਹੱਲੇ ਦੀ ਜਗੇ ਇੱਕ ਓੰਕਾਰ ਸਤਗੁਰ ਪ੍ਰਸਾਦ सोई परग सिवर साचा जांका एक नाम अछल संसारे जिन भगत पव जल तारे सिमरो सोई नाम प्रधान ਤਿਤ ਨਾਮ ਰਸਕ ਨਾਨਕ ਲੈਣਾ ਥੱਪਿਓ ਜੇਨ ਸਰਬ ਸਿੱਧੀ ਕਬ ਜਨ ਕਲ ਸਮੁੰਦੀ ਕੀਰਤ ਜਨ ਅਮਰਦਾਸ ਬਿਸਤਰਿਆ ਕੀਰਤ ਰਵ ਕਿਰਨਾ ਪਰਗਟ ਸੰਸਾਰ ਸਾਖ ਦਰੋਵਰ ਮਵਲ ਸਰਾ ਉੱਤਰ ਦੱਖਣ ਪੂਬ ਅਰ ਪਛਮ ਜਾ ਜਗਾਰ ਜਪੰਤ ਨਰਾਉ ਹਰ ਨਾਮ ਰਸਨ ਗੁਰਮਖ ਬਰਦਾਇਓ ਉਲਟ ਗੰਗ ਬਸਮ ਧਰਿਆ ਸੋਈ ਨਾਮ ਅਛਲ ਭਗਤਾ ਪਵਤਾਰਣ ਅਮਰਦਾਸ ਗੁਰ ਕਾ ਫੁਰਿਆ ਸਿਮਰੈ ਸੋਈ ਨਾਮ ਜਾ ਕੇ ਹਰ ਕਿੰਨਰ ਸਾਧਕ ਸਿੰਧ ਸਾਧਕ ਸਿੰਧ ਸਮਦ ਹਰਾ ਸਿਮਰਾ ਨਖੇਤਰ ਅਵਰ ਤ੍ਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸਿਰ ਅਰਸੂਰ ਨਾਮ ਉਲਾਸੈ ਸੈਲੋ ਜਿਨ ਉਦਰਿਆ ਸੋਈ ਨਾਮ ਅਛਲ ਭਗਤਾ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਰਿੰਦਰ ਸਿਵ ਸੰਕਾਨ ਸਮੁੰਦਰਿਆ ਚਵਰਾਸੀ ਸਿੰਧ ਬੋਂਦ ਜਿਤ ਰਾਤੇ ਅਮਰੀਕ ਪਵ ਜਲ ਦਰਿਆ ਉਦਾ ਅਕਰੂਰ ਤੇ ਲੋਚਣ ਨਾਮਾ ਕਲ ਕਬੀਰ ਕਿਲਮ ਘਰਿਆ ਸੋਈ ਨਾਮ ਅਛਲ ਭਗਤਾ ਧਾਰਨ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤੀਸ ਤੇ ਆਵੇ ਜਦੀ ਤਬੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾ ਮੈਂ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤਾ ਪਵਤਾਰਣੇ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਰ ਰਵ ਸੋ ਦਰ ਸਾਖਾਏ ਉਤਰ ਦਖਣ ਪਵਦੇਸ ਪਸ਼ਮ ਜਸ ਭਾਖਾਇ ਜਨਮ ਦਇਆ ਸਕਿਆਤ ਜਿਤ ਨਾਮ ਹਰ ਰ ਸੋਰ ਨਾਰ ਗਣ ਗੰਧਰਵ ਛੇ ਦਰਸ਼ਨ ਆਸਾ ਸਾਈ ਭਲਾ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਆਇਓ ਸੋਈ ਨਾਮ ਭਗਤ ਭਵ ਜਲ ਹਰਣੇ ਗੋਰੀ ਅਮਰਦਾਸ ਤੈ ਪਾਇਓ ਨਾਮ ਧਿਆਵੈ ਦੇਵਤੇ ਤੀ ਆਰ ਸਾਧਕ ਸਿੱਧ ਨਾਰ ਨਾਮ ਖੰਡ ਬ੍ਰਹਮੰਡ ਧਾਰੇ ਜਾਂ ਨਾਮ ਸਮਾਧਿਓ ਹਰਖ ਸੋਗ ਸਾਮ ਕਰ ਸਹਾਰੇ ਨਾਮ ਸਿਰੋਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੋਸ ਦਿਓ ਕਰਤਾਰ ਨਾਮ ਸਿਰੋ ਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੋਸ ਦਿਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਣ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਨਾ ਪਰਸੈ ਸੰਤ ਪਿਆਰ ਜੇ ਕਰ ਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਨ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਗੁਰ ਸੇਵਿਆ ਜਿਸ ਪਸਾਏਗਾ ਤਗਮ ਜਾਣੇ ਕੁੱਲ ਸਮੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਤ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪਰਗਾਸ ਸਕਿਆਤ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪਰਗਾਸ ਬਾਰਜ ਕਰ ਦਾਇਣ ਸਿਧ ਸਨ ਮੁਖ ਜੋਵੈ ਰਿੱਧ ਬਸੇ ਬਾਵਾਂ ਜੋ ਤੀਨ ਲੋਕਾਂਤਰ ਮੋਹੈ ਹਿਰਦੇ ਬਸਿਆ ਕਹੀਓ ਸੋਏ ਰਸ ਤਿਨਹੀ ਜਾਤੋ ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾਂ ਪਰਸ ਕੇ ਹੱਥ ਚਰਨ ਗੁਰ ਅਮਰ ਪਵਨ ਰੇ ਹੱਥ ਤਾਂ ਪਰਸ ਕੇ ਹੱਥ ਹੱਥ ਲੱਗੇ ਗੁਰ ਅਮਰ ਪਏ ਜੀ ਤਾਂ ਪਰ ਸਕਿਆ ਹੱਥ ਜੀ ਗੁਰ ਅਮਰ ਪਣ ਜਾ ਨੈਣ ਤਾਂ ਪਰ ਸਕਿਆ ਹੱਥ ਨੈਣ ਗੁਰ ਅਮਰ ਜਾ ਸ਼ਰਵਣ ਤਾਂ ਪਰ ਸਕਿਆ ਹੱਥ ਸਰਵਣ ਗੁਰ ਅਮਰ ਸੁਨਿਜੈ ਸਕਤ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਤ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁੱਖ ਨਾ ਭੁਖ ਤੇ ਨਰ ਨੇ ਤਨ ਕਈਆ ਤੇ ਨਰ ਸੋਕ ਨਾ ਹੋਇਆ ਤੇ ਨਰ ਸੇ ਅੰਤ ਨਾ ਲਈਆ ਤੇ ਨਰ ਸੇਵ ਨਾ ਕਰੈ ਤੇ ਨਰ ਸਹਿ ਸਹਿ ਸਮਪੈ ਤੇ ਨਰ ਦੁਲੀਚੇ ਬਹੈ ਤੇ ਨਰ ਉਥਪ ਵਿਥਪੈ सुख लहे ते नर संसार में अपै पाटलिप मद ते सकयत ते नर जाल पणे गुर अमरदास सो प्रसन्न जे ਤੈ ਪੜਿਓ एक मन धरियो एक कर एक ਪਛਾਨਿਓ नैन बैन मोहे एक एक ਦੁਇਠਾਇ ਠਾਏ ਨਾ ਜਾਣਿਓ ਸੁਪਨ ਇਕ ਪਰਤਖ ਇਕ ਇਕ ਸਮੇ ਲੀਨੋ 30 ਇਕ ਅਰ ਪੰਜ ਸਿਧ 35 ਨਾ ਖੀਨੋ ਜੇ ਲੱਖ ਲੱਖੋ ਅਲਖ ਹੈ ਇਕ ਕਰ ਕਰਵਰਨਿਓ ਗੁਰੇ ਮਰਦਾਸ ਜਲ ਪਣੈ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੇ ਜੇ ਮਤ ਤਰਲੋਚਨ ਚਿਤ ਭਗਤ ਕੰਭੀਰੇ ਜਾਣੀ ਰੁਕ ਮੰਗਦ ਕਰ ਤੋਤ RAM ਜੰਪੋ ਨਿਤ ਭਾਈ ਅਮਰੇਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਨੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰੇ ਅਮਰਦਾਸ ਪਰਸੀਐ ਪਉਮ ਪਾਤਿਕ ਬੀਨਾਸੈ ਗੁਰੇ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸੈ ਗੁਰੇ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕੈ ਗੁਰੇ ਅਮਰਦਾਸ ਪਰਸੀਐ ਅਪੋ ਲਬੈ ਗੋ ਚੁਕੈ ਇਕ ਬਿੰਦੁਗਨ ਜੋ ਤੋਂ ਰਹੈ ਜਾਂ ਸਮੰਤਰ ਮਾਨਵੈ ਰਹੈ ਜਾਲ ਪਪਦਾਰਥ ਇਤੜੈ ਗੁਰ ਅਮਰਦਾਸ ਡਿਠੈ ਮਿਲੈ ਸਚ ਨਾਮ ਕਰਤਾਰ ਸੋ ਦਿਨ ਨਾਨਕ ਸੰਗ ਰਿਓ ਤਾਤੇ ਅੰਗਦ ਲੈਣਾ ਪ੍ਰਗਟ ਤਾ ਚਰਨ ਲਿਵ ਰਿਓ ਤਿਤ ਕੋਲ ਗੁਰ ਅਮਰਦਾਸ ਆਸਨ ਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਲਖ ਗਮ ਤਨਾ ਗੁਣ ਅੰਤ ਨਾ ਜਾਣੋ ਬੋਹੇ ਤੋ ਬਦਾਤਾ ਨਿਰਮਯੋ ਸਭ ਸੰਗਤ ਕੁਲ ਉਦਰਨ ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋ ਸਰਨ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੈ ਕੈ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ ਜੈ ਸਿੱਖੈ ਸੰਗ ਰਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਪਹਿਰ ਸਮਾਦ ਸਨਾ ਹੋ ਗਿਆਨ ਹੈ ਆਸਨ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀਲੇ ਸਰ ਲੜਿਓ ਭੈ ਨਿਰਪੋ ਹਰ ਟਲ ਮਨ ਸ਼ਬਦ ਗੁਰੂ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਭਲੋ ਪੁਹਾਲ ਤੇ ਜੋ ਤਨਾ ਨਿਰਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸੱਚ ਸਲ ਪਾਣ ਤੈ ਦਲ ਜਿਤੋਇਵ ਜੁਦ ਕਰ ਹਮ ਆਵ ਗੁਣ ਫਰ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ माया मोह परम पै भूले सुत दारा से प्रीत लगा एक उत्तम पंथ सुनो गुर संगत तह मिलंत जम त्रास मिटाई एक अरदास पाठ कीरत की ਗੁਰ ਰਾਮਦਾਸ ਰਾਖੋ ਸਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਸੁਖ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵਿਸਾਹ ਸਜਣ ਸਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾ